ਸਬਰ ਮੰਜ ਕਮਾਣੇ ਸਬਰ ਕਾ ਨੀਹਣੋ ਸਬਰ ਸੰਧਾ ਬਾਣ ਖਾਲਕ ਖਤਾ ਨਾ ਕਰੀ ਆ ਦੇਖੋ ਕੋਰ ਦਾ ਅਰਥ ਸਬਰ ਆ ਗਿਆ ਅਗਲੀ ਲਾਈਨ 'ਚ ਕੋਰ ਨੂੰ ਡਿਫਾਈਨ ਕਰਤਾ ਵੀ ਸਬਰ ਹੁੰਦਾ ਜਿਹੜਾ ਸਬਰ ਹੈ ਇਹ ਕੋਰ ਹੈ ਸਬਰ ਮੰਜ ਕਮਾਣੇ ਸਬਰ ਦੇ ਵਿੱਚ ਸਬਰ ਦੀ ਉਹ ਕਮਾਣ ਜਿਹੜੀ ਕਮਾਣ ਹੈ ਨਾ ਤੀਰ ਕਮਾਨ ਤੋਂ ਹੀ ਜਾਣਾ ਚੱਲ ਕੇ ਤਨਖ ਚੜਾਇਆ ਸੱਤ ਕਾ ਸੱਤ ਦੇ ਦਾਇਰੇ 'ਚ ਰਹੇ ਤਾਂ ਹੀ ਤਨਖ ਹੈ ਉਹਦਾ ਸਚਿਆਰਾ ਮਨ ਬਣ ਗਿਆ ਉਹਦੀ ਕਮਾਨ ਬਣ ਗਈ ਪਹਿਲਾਂ ਕਬੁੱਧ ਸੀ ਨਾ ਇਹਦੀ ਹੁਣ ਸੁਬੁੱਧ ਹੈ ਕਬੁੱਧ ਦੀ ਕਮਾਨ ਹੁੰਦੀ ਹੈ ਸੁਬੁੱਧ ਦਾ ਧਨਖ ਹੁੰਦਾ ਤਨੁਸ਼ ਜਿਹੜਾ ਲਫ਼ਜ਼ ਹੈ ਉਹ ਸੁਬੁੱਧ ਵਾਸਤੇ ਹੈ ਕਮਾਣ ਕਬੁੱਧ ਦੀ ਹੁੰਦੀ ਹੈ ਕਬੁੱਧ ਦੀ ਕਮਾਣ ਹੈ ਜਿਹੜੇ ਧਨ ਸ਼ਬਾਨ ਦੀ ਗੱਲ ਆਈ ਹੈ ਉੱਥੇ ਰਾਮਚੰਦਰ ਕੋ ਜਾਂ ਇਹਨਾਂ ਗ੍ਰੰਥਾਂ ਦੇ ਵਿੱਚ ਉਹ ਤੀਰ ਕਮਾਣ ਨਹੀਂ ਆਇਆ ਹੋ ਸਕਦਾ ਉਹ ਕਮਾਣ ਉਹਦੇ ਵਾਸਤੇ ਸ਼ ਆਉਂਦਾ ਹੀ ਨਹੀਂ ਇਹਦੇ ਵਾਸਤੇ ਤਾਨਿਸ਼ ਕਾਹਦਾ ਆਉਂਦਾ ਜੋ ਜਿਹੜਾ ਲਾਈਟ ਦਾ ਪੈਂਦਾ ਇੰਦਰ ਤਾਨਿਸ਼ ਉਹਨੂੰ ਤਾਨਿਸ਼ ਕਹਿੰਦੇ ਪਰ ਜਦ ਕਮਾਂਡ ਨੂੰ ਤਾਂ ਸ਼ਿਕਾਇਣ ਲੱਗੇ ਗੱਲ ਰੋਲਤੀ ਸਾਰੀ ਫਿਰ ਇਹ ਬਣਾ ਲੈ ਰਾਮਲੀਲਾ ਵਾਲੇ ਇਹ ਕਮਾਣਾ ਨੇ ਤਨਸ਼ ਨਹੀਂ ਹੁੰਦੇ ਇੱਥੋਂ ਲੈਂਗੁਏਜ ਦਾ ਫਰਕ ਪੈ ਗਿਆ ਇੱਥੇ ਗੁਰਬਾਣੀ ਨੇ ਦੱਸਿਆ ਨਾ ਦੋ ਚੀਜ਼ਾਂ ਡੱਟ ਨੇ ਇਹ ਕਮਾਣ ਉਹ ਤਨਸ਼ ਹੈ ਤਨਸ਼ ਚੜਾਇਓ ਸਤ ਕਾਜਾ ਸੱਦਾ ਬਾਣ ਸਤ ਦਾ ਤਨਸ਼ ਹੁੰਦਾ ਹਾਂ ਚੂੜ ਦੀ ਕਮਾਣ ਹੁੰਦੀ ਕਮਾਨ ਤਾਂ ਝੂਠ ਦੀ ਹੈ ਹਾਂਜੀ ਸਬਰ ਮੰਜ ਕਮਾਣੇ ਸਬਰ ਕਾ ਨੀਰੋਂ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੇ ਖਾਲਕ ਖਤਾ ਨਾ ਕਰੇ ਜਿਹੜਾ ਨੀਰੋਂ ਹੈ ਉਹ ਕਮਾਨ ਨੂੰ ਧਾਗਾ ਲਾਇਆ ਹੋਇਆ ਕਮਾਨ ਨੂੰ ਤਾਂ ਧਾਗਾ ਉਹਨੂੰ ਚਿੱਲਾ ਕਹਿੰਦੇ ਨੇ ਚਿੱਲਾ ਚਿੱਲਾ ਕਹਿੰਦੇ ਨੇ ਜਿਹੜਾ ਜਿਹਦੇ ਨਾਲ ਕਮਾਨ ਮਤਲਬ ਉਹ ਜਿਹਦੇ ਤੋਂ ਤੀਰ ਛੱਡਣਾ ਹੁੰਦਾ ਡੋਰੀ ਡੋਰੀ ਚਿੱਲਾ ਚਿੱਲਾ ਕਹਿੰਦੇ ਨੇ ਉਹਨੂੰ ਉਰਦੂ ਚਿੱਲਾ ਕਹਿੰਦੇ ਨੇ ਇਹਦੇ ਤੰਦ ਕਹਿੰਦੇ ਹੁੰਦੇ ਤੇ ਤੰਦ ਜਿਹੜੀ ਤੰਦ ਚੜਾਉਂਦੇ ਨੇ ਨੀੜੋ ਨੀੜੋ ਉਹ ਵੀ ਸਬਰ ਦਾ ਢੀਣੋ ਵੀ ਢੀਣੋ ਦੀ ਲੰਬਾਈ ਉਨੀ ਆਉਂਦੀ ਹੈ ਲੰਬਾਈ ਜਿੰਨੀ ਚਾਹੀਦੀ ਹੈ ਢੀਣੋ ਦੀ ਵੀ ਫਲਤੂ ਨਹੀਂ ਹੁੰਦੀ ਨਾ ਘੱਟ ਹੁੰਦੀ ਹੈ ਨਾ ਵੱਧ ਹੁੰਦੀ ਹੈ ਇਹ ਥੋੜੀ ਹੈ ਵੀ ਜਿੰਨਾ ਮਰਜ਼ੀ ਤਦ ਜਿੰਨਾ ਮਰਜ਼ੀ ਲੈ ਲਓ ਕਮਾਨ ਦੇ ਮੁਤਾਬਕ ਤਾਂ ਹੀ ਹੋਊਗਾ ਦੀਣੋ ਦੇ ਮਤਲਬ ਦੀਣੋ ਦੇ ਸਾਈਜ਼ ਦੀ ਕਮਾਨ ਹੋ ਕਮਾਨ ਦੇ ਸਾਈਜ਼ ਦਾ ਲੀੜੋ ਦੋਏ ਸਬਰ ਹੈ ਦੋਹਾਂ ਪਾਸੀ ਤਾਂ ਮੇਲ ਹੋ ਦੋਹਾਂ ਦਾ ਨਹੀਂ ਮੇਲੇ ਨਹੀਂ ਹੋਣਾ ਇਸ ਕਰਕੇ ਸੰਤੋਖੀਆਂ ਦਾ ਮੇਲ ਹੋ ਜਾਂਦਾ ਸੰਤੋਖੀਆਂ ਨੂੰ ਸੱਚ ਮਿਲਦਾ ਦੋਏ ਸੰਤੋਖੀ ਨੇ ਨੀਣੋ ਵੀ ਸੰਤੋਖੀ ਹੈ ਕਮਾਂਡ ਵੀ ਸੰਤੋਖੀ ਹੈ ਦੇਣਾ ਮਾਨਾ ਕਮਾਣ ਬੁੱਧੀ ਹੈ ਠੀਕ ਹੈ ਅਗਲ ਦੇ ਕਮਾਣ ਹੋ ਨਹੀਂ ਦੇਣੋ ਮਨ ਹੋ ਗਿਆ ਚਲਾਉਣ ਵਾਲਾ ਪਿੱਛੇ ਹੈਗਾ ਹੀ ਹੈ ਹਾਂ ਸਬਰ ਕਰ ਸਬਰ ਕਾ ਨੀਣੋ ਸਬਰ ਮੰਜ ਕਮਾਣੇ ਸਬਰ ਕਾ ਨੀਣੋ ਸਬਰ ਸੰਧਾ ਬਾਣ ਖਾਲਕ ਖਤਾ ਨਾ ਕਰੀ ਸਬਰ ਸੰਧਾ ਬਾਣ ਬਾਣ ਵੀ ਸਬਰ ਦਾ ਹੀ ਹੈ ਬਾਣ ਵੀ ਸਬਰ ਚੋਂ ਨਿਕਲਣਾ ਨੀਣੋ ਸਬਰ ਚੋਂ ਨਿਕਲਣਾ ਕਮਾਣ ਸਬਰ ਚੋਂ ਨਿਕਲਣੀ ਸੰਤੋਖ ਚੋਂ ਖਾਲਕ ਸੰਤੋਖ ਹੈ ਪਹਿਲਾਂ ਕੋਲ ਬਾਕੀ ਤਾਂ ਗਾਹਾਂ ਤੇ ਹੋਣਾ ਉਹ ਤਾਂ ਉੱਤੋਂ ਹੋਣਾ ਬਾਕੀ ਤਾਂ ਬਾਕੀ ਦਾ ਨਾਮ ਜੋ ਹੋਣਾ ਉਹ ਤਾਂ ਸਾਡੇ ਕੋਲ ਸਾਡੇ ਕੋਲ ਸਬਰ ਤੇ ਸਵਾ ਕੁਝ ਨਹੀਂ ਹੈ ਪਹਿਲਾਂ ਜੋ ਅਸੀਂ ਸਾਡੇ ਕੋਲ ਦਾ ਸਬਰ ਦਾ ਹੀ ਹੋਰ ਕੁਝ ਵੀ ਨਹੀਂ ਹੈ ਨਾਮ ਤਾਂ ਅੱਗੋਂ ਹੋਣਾ ਸੰਤੋਖਿਆਂ ਨੂੰ ਸੱਚ ਮਿਲਣਾ ਜਦ ਸੱਚ ਮਿਲਣਾ ਫੇਰ ਫਿਰ ਇਹਦੇ ਤੇ ਚੱਲ ਪਹਿਲਾਂ ਦਾ ਸੰਤੋਖ ਦਾ ਸੰਤੋਖੀ ਦਾ ਤੀਰ ਜਿਹੜਾ ਹੈਗਾ ਨਾ ਉਹ ਥੱਲੇ ਵਾਲਾ ਆ ਜਿਹੜੀ ਅਸੀਂ ਬੋਲਦੇ ਹਾਂ ਨਾ ਇਹ ਸਬਰ ਕੇ ਢੀਣੋ ਨੇ ਆ ਜਿਹੜੇ ਗੁਰਬਾਣੀ ਹੈ ਜਿਹੜੀ ਤੁਰਕੀ ਬਾਣੀ ਵਾਲਾ ਬਾਣ ਹੈ ਉਹ ਤਾਂ ਕੰਨਾਂ ਨੂੰ ਸੁਣਦਾ ਹੀ ਨਹੀਂ ਉਹ ਨਹੀਂ ਸੁਣਦਾ ਕੰਨਾਂ ਨੂੰ ਇਹ ਇੱਥੇ ਵਾਲੇ ਜਿਹੜੇ ਬਾਣ ਨੇ ਨਾ ਸੰਤੋਖ ਵਾਲੇ ਦੇ ਚਲਾਏ ਹੋਏ ਨੇ ਇਹ ਉਹ ਨਹੀਂ ਜਿਹੜੇ ਤੁਰੋਂ ਆਏ ਨੇ ਉਹ ਕਿੱਥੇ ਨੇ ਉਹ ਤਾਂ ਬੋਲੇ ਨਹੀਂ ਜਾ ਸਕਦਾ ਉਹ ਚੱਲਦਾ ਹੀ ਨਹੀਂ ਇਸ ਕਮਾਂਡ ਤੇ ਉਹ ਹੋਰ ਕੁਝ ਆਇਆ ਹੋਰ ਕੁਝ ਹੈ ਆ ਜਿਹੜਾ ਉਪਦੇਸ਼ ਹੈ ਗੁਰਬਾਣੀ ਦਾ ਇਹਦੇ ਤੇ ਹੀ ਹੈ ਟਾਰਗੇਟ ਸੰਤੋਖ ਦੇ ਦਾਇਰੇ 'ਚ ਰਹਿ ਕੇ ਹੀ ਗੁਰਬਾਣੀ ਦੀ ਵਿਆਖਿਆ ਹੋ ਸਕਦੀ ਹੈ ਸੰਤੋਖ ਦੇ ਬਾਹਰ ਜਿਹੜਾ ਚਲਾ ਗਿਆ ਉਹਦੀ ਵਿਆਖਿਆ ਹੀ ਨਹੀਂ ਕਰ ਸਕਦਾ ਸੰਤੋਖ ਦੇ ਬਾਹਰ ਜਾ ਕੇ ਵਿਆਖਿਆ ਨਹੀਂ ਹੁੰਦੀ ਇਹ ਖਾਲੂ ਆਦਮੀ ਦੀ ਵਿਆਖਿਆ ਨਹੀਂ ਕਰੂਗਾ ਕਦੇ ਵੀ ਕਰ ਸਕੂਗਾ ਉਹਦੀ ਸਮਝ ਨਹੀਂ ਹੁੰਦੀ ਲੋਭੀ ਆਦਮੀ ਦੀ ਸਮਝ ਜਿਹੜੀ ਵਿਆਖਿਆ ਆਈ ਨਹੀਂ ਸਕਦੀ ਕਰੇ ਨਹੀਂ ਸਕਦਾ ਜਿਹਨੂੰ ਡਰ ਭੈ ਲੱਗਦਾ ਉਹ ਇਹਦੀ ਵਿਆਖਿਆ ਕਰੇ ਨਹੀਂ ਸਕਦਾ ਸਮਝ ਨਹੀਂ ਬਸ ਉਹਗਾ ਜਿਹੜਾ ਈਰਖਾ ਕਰਦਾ ਬੈਰ ਵਿਰੋਧ ਹੈ ਇਹਦੇ ਵਿੱਚ ਉਹ ਇਹਦੀ ਬਿਲਕੁਲ ਨਹੀਂ ਵਿਆਖਿਆ ਕਰ ਸਕਦਾ ਕਾਮ ਕ੍ਰੋਧ ਹੈ ਜਿਹਦੀ ਵਿਆਖਿਆ ਨਹੀਂ ਕਰ ਸਕਦਾ ਸਬਰ ਦੇ ਦਾਇਰੇ ਤੇ ਚੀਜ਼ਾਂ ਨਹੀਂ ਆਉਂਦੀਆਂ ਜਿੱਤੇ ਸਬਰ ਦੀ ਲਕੀਰ ਖਿੱਚੀ ਗਈ ਔਗਣ ਨਹੀਂ ਆ ਸਕਦੇ ਅੰਦਰ ਨਾ ਲੋਭ ਨਾ ਮੋਹ ਨਾ ਕਾਮ ਨਾ ਕ੍ਰੋਧ ਕੁਛ ਨਹੀਂ ਹੁੰਦਾ ਇਹਦੇ ਵਿੱਚ ਦਾਇਰੇ ਨਹੀਂ ਹੁੰਦਾ ਜੇ ਮੋਹ ਆ ਜਾਂਦਾ ਸ੍ਰੀ ਚੰਦ ਦੇ ਖਿਲਾਫ ਬੋਲ ਨਹੀਂ ਸਕਦੇ ਸ੍ਰੀ ਚੰਦ ਦੇ ਖਿਲਾਫ ਨਹੀਂ ਬੋਲ ਸਕਦੇ ਜੇ ਮੋਹ ਹੋਊਗਾ ਫਿਰ ਨਹੀਂ ਬੋਲ ਸਕਦੇ ਹਾਂ ਜਿਹੜਾ ਅੰਦਰ ਮੋਹ ਨਹੀਂ ਬੋਲ ਸਕਦੇ ਉਹ ਕਹਿੰਦੇ ਭਾਈ ਗੁਰੂ ਦਾ ਉਹ ਹੈ ਹਾਂ ਖੂਨ ਦਾ ਰਿਸ਼ਤਾ ਹੈ ਸਾਡੇ ਨਾਲ ਵੀ ਉਹਨਾਂ ਨਾਲ ਹੋਊਗਾ ਸਾਡਾ ਖੂਨ ਹੈ ਨਹੀਂ ਖੂਨ ਵਾਲਾ ਸਰੀਰ ਹੈ ਨਹੀਂ ਸਾਡਾ ਉਹਨਾਂ ਦਾ ਹੋਊਗਾ ਇਹ ਤਾਂ ਉਹਨਾਂ ਮਾਇਆਦਾਰੀ ਨੇ ਹੋ ਜਿਨ੍ਹਾਂ ਦਾ ਜੇ ਖੂਨ ਦਾ ਰਿਸ਼ਤਾ ਹੈਗਾ ਉਹ ਮਾਇਆਦਾਰੀ ਉਹਨੇ ਉਹ ਕਿਵੇਂ ਕਹਿ ਲਵਾਂਗੇ ਵੀ ਸ੍ਰੀ ਚੰਦ ਦੇ ਖਿਲਾਫ ਬੋਲ ਸ੍ਰੀ ਚੰਦ ਦੇ ਖਿਲਾਫ ਨਹੀਂ ਅਸੀਂ ਬੋਲਦੇ ਤੇ ਔਗਣ ਦੇ ਖਿਲਾਫ ਬੋਲਦੇ ਵਿੱਚ ਕਵੀ ਸੀ ਇੱਕ ਜਗੰਦੇ ਜਾਗਦਾ ਸੀ ਲਿਆ ਨਹੀਂ ਉਹਨੇ ਦੂਜਿਆਂ ਨੂੰ ਆਵੇ ਇਹ ਜਾਂ ਵੀ ਕੁਝ ਹੋ ਜਾਂਦਾ ਇਹਨਾਂ ਨੇੜੇ ਰਹਿ ਕੇ ਵੀ ਰਹਿ ਜਾਂਦਾ ਹੁੰਦਾ ਨਾਮ ਤੋਂ ਤੁਸੀਂ ਨਾ ਗਲਤੀ ਕਰ ਲਿਓ ਦੂਜਿਆਂ ਵਾਸਤੇ ਮਿਸਾਲ ਸੀ ਕੋਈ ਮੰਨੇ ਕੋਈ ਨਾ ਮੰਨੇ ਇਹਨਾਂ ਨੇੜੇ ਰਹਿ ਕੇ ਵੀ ਰਹਿ ਗਿਆ ਉਹ ਹਾਂਜੀ ਸਬਰ ਮੰਜ ਕਮਾਣੇ ਸਬਰ ਕਾ ਨੀਨੋ ਸਬਰ ਸੰਧਾ ਬਾਣ ਖਾਲਕ ਕਦਾ ਨਾ ਕਰੀ ਫੇਰ ਵੀ ਜੇ ਖਾਲਕ ਨੂੰ ਕਿਹਾ ਖਤਾ ਨਾ ਕਰੀ ਤੂੰ ਮੈਂ ਮੈਂ ਤਾਂ ਗਲਤੀ ਨਾਲ ਨਾ ਕੋਈ ਉਲਟਾ ਤੀਰ ਚੱਲ ਜਵੇ ਫਿਰ ਵੀ ਕੋਈ ਗਲਤੀ ਨਾਲ ਕੋਈ ਲਫ਼ਜ਼ ਨਾ ਨਿਕਲ ਜਾ ਮੂੰਹ ਤੋਂ ਤੀਰ ਗਲਤ ਚੱਲ ਜੂਗਾ ਗਲਤ ਦਿਸ਼ਾ ਨੂੰ ਔਰ ਗੁਰਬਾਣੀ ਨੂੰ ਕ੍ਰਾਸ ਕਰ ਜੂਗਾ ਤੀਰ ਇੱਕ ਵੀ ਲਫ਼ਜ਼ ਮੂੰਹ ਚੋਂ ਨਿਕਲਿਆ ਹੋਇਆ ਨਾ ਇੱਕ ਸ਼ਬਦ ਨਾਲ ਅਰਥ ਬਦਲ ਜਾਂਦਾ ਨੇ ਪੂਰੀ ਭਗਤੀ ਦੇ ਔਰ ਪੂਰੀ ਭਗਤੀ ਸਾਰੇ ਤੀਰਾਂ ਨੂੰ ਕੱਟਦੀ ਚਲੀ ਜਾਊ ਸਾਰੀ ਗੁਰਬਾਣੀ ਨੂੰ ਉੱਠਾ ਗੜਾ ਦੇ ਦੂ ਇਦਾਂ ਹੀ ਕੀਤਾ ਹੈ ਆਪਾ ਵਿਰੋਧੀ ਤੀਰ ਚਲਾਏ ਹੋਏ ਨੇ ਟੀਕੇ ਵਾਲਿਆਂ ਨੇ ਆਪਾ ਵਿਰੋਧੀ ਚਲਾ ਰਹੇ ਨੇ ਸਟੇਜਾਂ ਤੇ ਬੈਠ ਕੇ ਫਰੀਦ ਕਹਿ ਰਿਹਾ ਹੈ ਵੀ ਇਦਾਂ ਮੈਂ ਜਿਹੜਾ ਸਬਰ ਦੇ ਵਿੱਚ ਬੋਲਦਾ ਖਾਲਕ ਖਦਾ ਨਾ ਖਦਾ ਨਾ ਖਤਾ ਨਾ ਹੋ ਜਵੇ ਮੇਰੇ ਤੇ ਕੋਈ ਦੇਖੀ ਖਤਾ ਹੋ ਜਵੇ ਕੋਈ ਗਲਤੀ ਹੋ ਜਵੇ ਪਾਣੀ ਲੈ ਕੇ ਵੀ ਸੋਧਦੇ ਹੁੰਦੇ ਸੀ ਆਪ ਕੋਈ ਲਿਖਣ ਵੇਲੇ ਸੋਧ ਕਰਦੀ ਪੈਂਦੀ ਹੈ ਕੋਈ ਵਿਸਪ੍ਰਿੰਟ ਨਾ ਹੋ ਜਵੇ ਲਿਖ ਕੇ ਸ਼ੁੱਧ ਕੀਤੇ ਲਿਖਿਆ ਹੋਇਆ ਬੋਲਣ ਵੇਲੇ ਦੀ ਬੋਲਣ ਵੇਲੇ ਤਾਂ ਸ਼ੁੱਧ ਹੁੰਦੀ ਆਉਂਦੀ ਹੈ ਉਹਦਾ ਤੀਰ ਚੱਲਦਾ ਨਾ ਉਹਦਾ ਸ਼ੁੱਧੀ ਉੱਥੇ ਕੀ ਹੈ ਲਿਖਣ ਵੇਲੇ ਮਿਸਪ੍ਰਿੰਟ ਹੋ ਜਾਂਦੀ ਹੈ ਕੋਈ ਗੱਲ ਗਲਤੀ ਹੋ ਜਾਂਦੀ ਹੈ ਲਿਖਣ ਵਾਲੇ ਤੋਂ ਹੋ ਜਾਂਦੀ ਹੈ ਹਾਂਜੀ